ਕਤ ਕੀ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਕਤਕ ਕਰਮ ਕਮਾਵਣੇ ਹੋ ਗਿਆ ਸੁ ਹੁਣ ਪੁੱਛਦੇ ਨੇ ਕਿਸੇ ਮਨਮੁਖ ਦੀ ਗੱਲ ਚੱਲ ਪਈ ਪੰਡਤ ਦੀ ਗੱਲ ਚੱਲ ਪਈ ਇਹ ਕਹ ਲੋ ਜਿਹੜਾ ਕਰਮ ਨੂੰ ਮੰਨਦਾ ਹੈ ਕਰਮ ਫਲਸਫੀ ਨੂੰ ਮੰਨਦੇ ਨੇ ਲੋਕ ਵੀ ਮੈਂ ਕੁਝ ਕਰ ਸਕਦਾ ਉਹਨਾਂ ਦੀ ਗੱਲ ਛੇੜੀ ਹੈ ਕਤ ਕਰਮ ਕਮਾਉਣੇ ਕਦ ਤੱਕ ਕਰਮ ਕਮਾਉਣੇ ਨੇ ਤਾਂ ਕਦ ਤੱਕ ਇਹ ਮੰਨਣਾ ਕਿ ਮੈਂ ਕਰ ਸਕਦਾ ਕੁਝ ਕਿਉਂਕਿ ਜਬ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਗਰਮ ਜੋਰ ਮੈਂ ਕਰਤਾ ਜਿਨਾ ਜਰ ਤੂੰ ਇਹ ਮੰਨੇਗਾ ਮੈਂ ਕੁਝ ਕਰ ਸਕਦਾ ਉਹਨਾਂ ਜਰ ਗਰਮ ਜੋਰ ਚੋਰ ਛੁਟਕਾਰਾ ਤੇਰਾ ਨਹੀਂ ਹੋਣਾ ਕਰਦਾ ਪਰਮੇਸ਼ਰ ਤੂੰ ਕਹਿੰਦਾ ਮੈਂ ਕਰਦਾ ਤੂੰ ਪਰਮੇਸ਼ਰ ਹੈ ਅਸਲ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਸਿੱਧ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਪਰਮੇਸ਼ਰ ਮੰਨ ਲੈਣਾ ਜਾਂ ਉਹਦਾ ਸ਼ਰੀਕ ਮੰਨ ਲੈਣਾ ਉਹਦੇ ਵਰਗਾ ਮੰਨ ਲੈਣਾ ਉਹਦੀਆਂ ਪਾਵਰਾਂ ਵਾਲਾ ਮੰਨ ਲੈਣਾ ਹੀ ਹੈ ਇਹ ਮੰਨਣਾ ਜਿਹੜਾ ਇਹ ਬੋਲਦਾ ਮੈਂ ਕੁਝ ਕਰਦਾ ਹਾਂ ਆਪਣੇ ਆਪ ਨੂੰ ਰੱਬ ਹੁੰਦਾ ਜੇ ਇਹ ਸੱਚ ਹੈ ਕਿ ਸਭ ਕੁਝ ਉਹ ਕਰਦਾ ਉਹ ਤਾਂ ਮੈਨੂੰ ਪਤਾ ਨਹੀਂ ਚੱਲਦਾ ਪਰ ਤੂੰ ਕਿਸ ਆਧਾਰ ਤੇ ਬੋਲਦਾ ਕਿ ਮੈਂ ਕੁਝ ਕਰ ਸਕਦਾ ਆਧਾਰ ਕੋਈ ਨਹੀਂ ਫਿਰ ਵੀ ਮੰਨੀ ਜਾਂਦਾ ਇਹ ਤਾਂ ਫਿਰ ਮੂਰਖ ਪਰਲੇ ਦਰਜੇ ਦਾ ਮੂਰਖ ਉਹ ਮੂਰਖਾਂ ਦੇ ਕੋਰ ਦੇ ਕੋਰਾਂ ਨੂੰ ਉੱਥੇ ਜਗ੍ਹਾ ਨਹੀਂ ਹੈ ਉਹ ਗਿਆਨੀਆਂ ਦਾ ਘਰ ਜਿੱਦਾਂ ਜਦ ਮੂਰਖਾਂ ਨਾਲ ਜਦ ਕਹਿ ਨਹੀਂ ਬਣਨਾ ਨਾ ਸੱਚ ਨਹੀਂ ਲੈ ਜਾ ਜਰੂ ਮੂਰਖਾਂ ਦਾ ਤਾਂ ਕੋਈ ਜਗ੍ਹਾ ਨਹੀਂ ਮੂਰਖਾਂ ਤੇ ਆਈ ਹੈ ਲੜੋ ਪੜੋ ਦੋਸ਼ ਨਾ ਕਹੂੰ ਜੋ ਦੋ ਚਾਰ ਉਹਨੂੰ ਕਹੇ ਦੋ ਚਾਰ ਤੈਨੂੰ ਕਹੇ ਕਹਿੰਦੇ ਰੋੜ ਰਹੋ ਇੱਕ ਦੂਜੇ ਦੇ ਪੱਗਾਂ ਲਾਉਂਦੇ ਰਹੋ ਦੋਸ਼ ਨਾ ਕਹੂੰ ਜੋ ਤੂੰ ਤਾਂ ਕਿਸੇ ਨੂੰ ਦੋਸ਼ ਦੇਣ ਜੋ ਗਬਰੀ ਆਪਣੇ ਬਚਨਾਂ 'ਚ ਬੰਨਿਆ ਹੋਇਆ ਆਪੇ ਫਸਿਆ ਅਕਬਾਲੀਆ ਬਿਆਨ ਦੇ ਬੈਠੇ ਜਾਂ ਤੂੰ ਕਹਿੰਦਾ ਮੈਂ ਬਦਲਦਾ ਆਪ ਵੀ ਮੈਂ ਕਰਦਾ ਆ ਕਤਲ ਮੇਰੇ ਹੋ ਗਿਆ ਗਵਾਦੀ ਦਾ ਲੋੜ ਨਹੀਂ ਫਿਰ ਗਵਾਦੀ ਦਾ ਲੋੜ ਜ਼ਿਆਦਾ ਜਾਂ ਤੂੰ ਨਾ ਬੰਦੇ ਕਿਹਨੂੰ ਦੋਸ਼ ਹੈ ਤੂੰ ਕਿਹਦਾ ਕਸੂਰ ਹੈ ਤੂੰ ਆ ਬੰਦੇ ਮੈਂ ਕਰਦਾ ਇਹ ਕਦੋਂ ਤੱਕ ਤੈ ਬੰਦੇ ਰਹਿਣਾ ਕਦ ਤੱਕ ਕਰਮ ਕਵਾਉਣੇ ਦੇ ਤੇ ਦੋਸ਼ ਨਾ ਕਹੂੰ ਜੋ ਜਿੰਨਾ ਜਰ ਕਰਮ ਕਵਾਉਣੇ ਬਣਦਾ ਰਹੇਗਾ ਦੋਸ਼ ਕਿਸੇ ਨੂੰ ਨਹੀਂ ਚੱਕਰ 'ਚ ਪਿਆ ਰਹੇਗਾ ਕੋਈ ਸਿਰ ਨਹੀਂ ਜਰਾਉਣਾ ਜਿੰਨੇ ਮਰਜੀ ਤੁਹਾਨੂੰ ਅੜਦਾ ਕਰੀ ਜਾ ਜਿੰਨੀ ਮਰਜੀ ਮਾਲਾ ਫੇਰੀ ਜਾ ਜੋ ਮਰਜੀ ਕੰਮ ਕਰੀ ਜਾ ਜੈਨਾ ਮਰਜੀ ਦਾਨ ਫੋਟੀ ਕਰੀ ਜਾ ਦਾਨ ਪੁੰਨ ਕਾਹਦੇ ਕਰਦਾ ਹਾਂ ਵੱਢਣ ਨੂੰ ਗਾਂ ਜਨਮ ਲੈਣ ਨੂੰ ਛਡਾਉਣਾ ਕਿਸੇ ਨੇ ਨਹੀਂ ਹੈ ਦੋਸਤ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਕਿ ਪਰਮੇਸ਼ਰ ਤੋਂ ਭੁੱਲਿਆ ਹੈ ਤੂੰ ਕਰਦਾ ਪਰਮੇਸ਼ਰ ਆ ਕਹਿੰਦਾ ਮੈਂ ਕਰਦਾ ਤੂੰ ਭੁੱਲਿਆ ਹੈ ਪਰਮੇਸ਼ਰ ਤੂੰ ਤੇ ਉਹ ਕਰਦਾ ਹੈ ਜੇ ਤੂੰ ਭੁੱਲਿਆ ਨਾ ਮੈਂ ਕਹੇ ਉਹ ਕਰਦਾ ਮੈਂ ਤਾਂ ਕਰਦਾ ਹੀ ਨਹੀਂ ਤੂੰ ਕਹਿੰਦਾ ਮੈਂ ਕਰਦਾ ਇਹਦਾ ਉਹਦਾ ਪਰਮੇਸ਼ਰ ਨਾਲ ਤੇਰਾ ਕੋਈ ਲਿੰਕ ਨਹੀਂ ਬੋਲਿਆ ਪਰਮੇਸ਼ਰ ਵਾਲੇ ਤੈਨੂੰ ਕੋਈ ਗੱਲ ਨਹੀਂ ਜਿਹੜੇ ਆਦਮੀ ਕਰਮ ਬੰਦੇ ਨੇ ਅਸੀਂ ਕਰਦੇ ਆ ਪਰਮੇਸ਼ਰ ਨਾਲ ਉਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਗੱਲ ਇਹ ਹੈ ਜਿਨ੍ਹਾਂ ਲੋਕ ਕਰਮ ਨੂੰ ਬੰਦੇ ਨੇ ਉਹ ਪਰਮੇਸ਼ਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਉਹਨਾਂ ਨੂੰ ਗਿਆਨ ਬਿਲਕੁਲ ਨਹੀਂ ਉਹ ਜੱਟ ਨੇ ਸਾਡੇ ਵਿਆਪਣ ਸਭੇ ਰੋਗ ਇਸ ਕਰਕੇ ਅੰਦਰ ਰੋਗ ਵਿਆਪਦੇ ਨੇ ਭਰਮ ਹੈ ਭਰਮ ਹੈ ਲੋਭ ਵੱਧਦਾ ਮੋਹ ਹੈ ਕ੍ਰੋਧ ਹੈ ਸਭ ਕੁਝ ਤਾਂ ਹੀ ਹੈ ਇੱਛਾਵਾਂ ਪੈਦਾ ਹੁੰਦੀਆਂ ਨੇ ਭਰਮ ਹੈ ਵਿੱਚ ਸਾਰਿਆਂ ਦੀ ਉਹ ਇਹਨਾਂ ਦੀ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਜਿਹੜਾ ਉਹ ਰਾਮ ਤੇ ਵੇਮੁਖ ਹੋਵੇ ਹੋ ਜਵੇ ਉਹ ਕੀ ਮਿਲੂਗਾ ਜਨਮ ਵਿਜੋਗ ਲੱਗੂਗਾ ਹੋਰ ਕੀ ਲੱਗੂਗਾ ਲੱਗਣ ਜਨਮ ਵਿਜੋਗ ਜਨਮ ਵਿਜੋਗ ਕੀ ਹੁੰਦਾ ਜਿਹੜਾ ਸਰੀਰ ਦਾ ਜਨਮ ਲੈਣਾ ਵਿਜੋਗ ਹੈ ਵਿਜੋਗ ਕਰਕੇ ਸੁਜੋਗ ਸਰੀਰ ਤੇ ਹੁਣ ਸਰੀਰ ਤਾਂ ਤੋਂ ਬਿਨਾਂ ਸੁਜੋਗ ਨਹੀਂ ਹੁਣ ਜਿੰਨਾ ਜਨ ਸਰੀਰ ਹੈ ਸਰੀਰ ਵਿਜੋਗ ਕਰਕੇ ਮਿਲਿਆ ਜਿਹਦਾ ਸੁਜੋਗ ਹੋ ਗਿਆ ਉਹਨੂੰ ਦੁਬਾਰਾ ਜਨਮ ਕਰ ਸਕੂ ਇਹ ਜਨਮ ਲੈਣੇ ਵਿਜੋਗ ਕਰਕੇ ਨੇ ਵਿਜੋਗ ਦੇ ਜਨਮ ਮਿਲਦੇ ਹੀ ਰਹਿਣੇ ਨੇ ਜਨਮ ਵਿਜੋਗ ਆ ਜਿਹੜਾ ਮਨੁੱਖਾ ਜਨਮ ਹੈ ਵਿਜੋਗ ਕਰਕੇ ਹੈ ਕਿਤੇ ਸੰਜੋਗ ਹੋਣ ਸੰਜੋਗ ਹੈ ਸੀ ਉਹ ਜਿਹੜੇ ਜਿਹੜਾ ਜੋਗੀ ਨੇ ਇਹ ਜੋਗ ਅਸਲ ਤੇ ਸੰਜੋਗ ਹੈ ਜੋਗ ਹੈ ਜੇ ਬੰਦੀ ਹਮੇਸ਼ਾ ਵਾਸਤੇ ਇਕਤਾ ਹੋ ਜਾਣੀ ਸੰਜੋਗ ਹੈ ਤੇੜ ਹੈ ਜਿਹੜੀ ਚਿਤਬੁੱਧੀ ਨੂੰ ਘਟਾਉਣਾ ਹੈ ਤੇੜੇ ਲੈ ਕੇ ਚਲੇ ਜਾਂਦਾ ਫੇਰ ਉਹ ਪੈਂਦਾ ਜਿੰਨਾ ਚਿਰ ਭਰਮ ਦੀ ਤੇੜ ਨਹੀਂ ਮਿਟਦੀ ਲਕੀਰ ਭਰਮ ਦੀ ਲਕੀਰ ਕੀ ਮੈਂ ਕਰਦਾ ਮੈਂ ਕਰਦਾ ਭਰਮ ਦੀ ਲਕੀਰ ਹੈ ਮੈਂ ਕਰਦਾ ਨਹੀਂ ਭਰਮ ਦੀ ਲਕੀਰ ਜਿੰਨਾ ਚਿਰ ਮੈਂ ਕਰਦਾ ਮਿਲਦਾ ਭਰਮ ਦੀ ਲਕੀਰ ਨਹੀਂ ਮਿਟਦੀ ਤੂੰ ਕਰਦਾ ਨਹੀਂ ਕਰਦਾ ਉਹ ਹੈ ਖਿਲ ਮਹਿ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ ਆ ਮਾਇਆ ਦੇ ਜਿਤਨੇ ਭੋਗ ਨੇ ਸਭ ਬਿਲਡਿੰਗ ਕੌੜੇ ਹੋ ਜਾਣੇ ਨੇ ਗੁਰਾਂ ਦਾ ਪਾਣੀ ਵੀ ਜੱਗਾ ਲੱਗਣ ਜਿਹਨੂੰ ਹੁਣ ਤਾਂ ਚਾਹੇ ਰਹਿਣ ਦਾ ਪਰ ਜਦੋਂ ਬਰੀਜ ਹੋ ਕੇ ਪੈ ਜਾਂਦਾ ਕਹਿੰਦਾ ਵੀ ਹੁਣ ਨਹੀਂ ਕੁਝ ਚੰਗਾ ਲੱਗਦਾ ਮੂੰਹ ਚ ਨਾ ਪਾਓ ਸਾਰੇ ਕੌੜੇ ਹੋ ਜਾਣੇ ਕੁਝ ਵੀ ਜਗ੍ਹਾ ਨਹੀਂ ਲੱਗਣਾ ਵਿਚ ਨਾ ਕੋਈ ਕਰ ਸਕਾ ਕਿਸ ਹੈ ਰੋਵਾ ਰੋਜ ਆ ਵਿਚਾਲੇ ਕਿਸੇ ਦੀ ਬਾਹਰ ਨਹੀਂ ਜਾਣੀ ਉੱਥੇ ਉਹ ਨਹੀਂ ਕਿਸੇ ਦੀ ਵਾਹ ਨਹੀਂ ਆਣੀ ਉੱਥੇ ਜਦ ਕੌੜੇ ਉਹਨਾਂ ਨੇ ਭੋਗਣਾ ਕਿਸੇ ਨੇ ਵੀ ਮਿੱਠੇ ਨਹੀਂ ਲਾ ਸਕਣ ਜਿੰਨਾ ਮਰਜ਼ੀ ਧਨ ਹੋਵੇ ਜਿੰਨੀ ਮਰਜ਼ੀ ਤੇਰੇ ਕੋਲ ਫੌਜਾ ਹੋਵੇ ਜਿੰਨੀ ਮਰਜ਼ੀ ਤੇਰੇ ਕੋਲ ਤਾਕਤ ਹੋਵੇ ਕੱਖ ਨਹੀਂ ਕਾ ਬੋਲੋ ਉੱਥੇ ਤੇਰਾ ਨਾ ਤੇਰੇ ਕਿਲੇ ਕਾ ਬੋਲ ਨਾ ਤੇਰੀ ਫੌਜ ਕਾ ਬੋਵੇ ਨਾ ਤੇਰਾ ਧਨ ਦੌਲਤ ਕਾ ਬੋਵੇ ਕੁਝ ਨਹੀਂ ਕਾ ਬੋਲੋ ਨਾ ਤੇਰਾ ਕੋਈ ਗੁਰੂ ਕਾ ਆਵੇ ਜਿਹੜਾ ਸੰਸਾਰੀ ਬਣਾਇਆ ਹੋਇਆ ਉਹ ਵੀ ਨਹੀਂ ਕੰਮ ਆਉਣਾ ਜਿੱਦਾਂ ਵਰਜੀ ਗੁਰੂ ਵੱਡਾ ਬਣਾ ਲਈ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਪਾ ਉੱਥੇ ਤਾਂ ਫਿਰ ਇਹ ਕਹਿ ਦੇਣਗੇ ਤੈਨੂੰ ਸਾਰੇ ਕਹਿੰਦਾ ਜੀ ਇੱਥੇ ਨਹੀਂ ਹੁਣ ਕੁਝ ਹੋ ਸਕਦਾ ਤਾਂ ਸੰਜੋਗ ਹੈ ਇਹ ਵੀ ਹੁਣ ਤੇਰੇ ਨਾਲ ਚੱਲ ਸਾਰੇ ਜਵਾਬ ਦੇ ਗਣਗੇ ਵੀ ਭਾਈ ਹੁਣ ਇੱਥੇ ਆ ਕੇ ਤਾਂ ਸਾਰਿਆਂ ਦੀ ਬਸ ਹੋ ਜਾਂਦੀ ਹੈ ਉਹ ਖੜਾ ਛੜਾ ਲੈਣਗੇ ਕਹਿ ਕੇ ਚੱਲ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਹਾਂ ਵੱਡ ਭਾਗੀ ਮੇਰਾ ਪ੍ਰਭ ਮਿਲੇ ਜੇ ਪ੍ਰਭ ਮਿਲੇ ਜਿਵੇਂ ਮੇਰਾ ਵੱਡੇ ਭਾਗ ਹੋਣ ਕਿਸੇ ਦੇ ਉਤਰੇ ਸਭ ਵਿਯੋਗ ਉਹ ਮਿਲ ਜਵੇ ਪ੍ਰਭ ਹੈ ਅਸਲ ਦੇ ਵਿੱਚ ਪ੍ਰਭ ਨਾ ਹੋਵੇ ਸਭ ਦਾ ਸਭ ਉੱਪਰ ਹੁਕਮ ਚਲਾਵੇ ਉਹ ਗਿਆਨ ਮਿਲ ਜਵੇ ਜਿਹੜਾ ਸਭ ਤੋਂ ਉੱਪਰਲਾ ਗਿਆਨ ਹੈ ਤੋ ਸਭ ਵਿਯੋਗ ਤਾਂ ਸਾਰੇ ਵਿਯੋਗ ਉਤਰ ਜਾਂਦੇ ਨੇ ਉਤਰੇ ਸਭ ਵਿਯੋਗ ਤਾਂ ਮਨ ਮੰਨ ਜਾਂਦਾ ਹੈ ਮਨ ਨੂੰ ਚਾਲਣ ਹੋ ਜਾਂਦਾ ਹੈ ਬਿਨਾਂ ਚਾਲਣ ਤੇ ਮਨ ਨਹੀਂ ਬੰਦਾ ਤਤ ਗਿਆਨ ਦੇ ਆਤਮ ਗਿਆਨ ਦੇ ਚਾਲਣ ਬਿਨਾਂ ਮਨ ਬੰਦਾ ਹੀ ਜੀ ਜਦ ਮਨ ਨੂੰ ਆਤਮ ਇਹਦਾ ਮੂੰਹ ਦਿਖਾਈਦਾ ਦਾ ਸੀਸੇ ਨਾਲ ਵੀ ਤੂੰ ਦੇਖ ਤੂੰ ਕਰ ਜੋ ਕਹੇ ਕੁਛ ਤੂੰ ਦੱਸ ਕੀ ਹੈ ਜਾਂ ਸ਼ੀਸ਼ਾ ਮਨ ਦੇ ਮੂਰੇ ਹੋ ਜਾਂਦਾ ਹੈ ਇਹਨੂੰ ਦਿਖਾਈਦਾ ਵੀ ਤੂੰ ਦੱਸ ਕੀ ਕਰ ਜੋਗੇ ਜਦ ਆਪਣੇ ਆਪ ਨੂੰ ਦੇਖਦਾ ਫਿਰ ਕਹਿੰਦਾ ਮੈਂ ਤਾਂ ਕੁਛ ਹੈਗਾ ਹੀ ਨਹੀਂ ਮੈਂ ਤਾਂ ਉਹੀ ਬਣਦਾ ਸੀ ਮੈਂ ਕੁਛ ਹੈਗਾ ਮੈਂ ਤਾਂ ਕੁਝ ਕਰ ਜੋਗਾ ਹੀ ਨਹੀਂ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਹੈ ਮੇਰੇ ਸਾਹਿਬ ਬੰਦੀ ਮੋਚ ਹੈ ਬੰਦਨਾ ਤੋਂ ਛੁਟਕਾਰਾ ਦੇਣ ਵਾਲਾ ਮੋਚ ਹੁੰਦਾ ਖੁਲਾਸਾ ਕਰਨ ਵਾਲਾ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਬੰਦ ਖਲਾਸੀ ਕਰਨ ਬੰਦਨਾ ਤੋਂ ਛੁੱਟੀ ਦੇਣ ਵਾਲਾ ਸਾਹਿਬ ਨਾਨਕ ਨੂੰ ਬਚਾ ਲੈ ਇਹਨਾਂ ਤੋਂ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਕਤਕ ਹੋਵੇ ਕਤਕ ਦੇ ਬਿੰਦ ਉਹ ਕਤਕ ਦਾ ਵੀ ਦਾ ਗਿਆ ਤਬ ਹੋਵੇ ਸਾਧ ਸੰਗ ਸਾਧ ਸੰਗ ਜੇ ਹੋਵੇ ਤਾਂ ਕੋਈ ਚਿੰਤਾ ਹੀ ਨਹੀਂ ਬਿਨਸੇ ਸਭੇ ਸੋਚ ਬਸ ਸਾਰੀ ਸੋਚ ਬਿਨਸ ਜਾਂਦੀ ਹੈ ਚਾਹੇ ਨਾ ਗੱਤਕ ਦਾ ਹੀ ਹੋਵੇ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਫਿਰ ਸੋਚ ਕਤਕ ਦੇ ਸੋਚ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਜਿਹਦੀ ਫਸਲ ਬੀਜੀ ਅੱਗੇ ਫਸਲਾਂ ਬੀਜਦੇ ਸੀ ਤਾਂ ਬਿਨਸੇ ਸਭੇ ਸੋਚ ਕੋਈ ਚਿੰਤਾ ਨਹੀਂ ਹੈ ਕਤਕ ਦੇ ਵਿੱਚ ਜੇ ਸਾਧ ਸੰਗ ਹੋਵੇ